ਰੀਦਾ ਗੋਰ ਨਿਵਾਣੀ ਛੱਡ ਕਰੇ ਨਿਕਰਿਆ ਕਰ ਆਓ ਸਰ ਪਰ ਇੱਥੇ ਆਵਣਾ ਮਾਰਨਾ ਨਾ ਡਰਿਆਓ ਰੀਦਾ ਗੋਰ ਨਿਵਾਣੀ ਛੱਡ ਕਰੇ ਨਿਕਰਿਆ ਕਰ ਆਓ ਗੋਰ ਨਿਵਾਣੀ ਛੱਡ ਕਰੇ ਤਨ ਜਿਹੜੀ ਗੋਰ ਹੈ ਨਾ ਉਹ ਵਾਜਾ ਮਾਰਦੀ ਹੈ ਕਬਰ ਗੋਰ ਕਹਿੰਦਾ ਕਬਰ ਨੂੰ ਤੇ ਘਰਿਆ ਘਰ ਆ ਤੂੰ ਨਿਕਰਾਂ ਘਰ ਆ ਜਾ ਇਹ ਗੋਰ ਦੇ ਵਿਚਕਾਰ ਹੈ ਇੱਕ ਗੋਰ ਹਿਰਦਾ ਸਰੀਰ ਗੋਰ ਨਹੀਂ ਹੈ ਗੋਰ ਬਾਹਰ ਜਿਵੇਂ ਪਹਾੜ ਦੇ ਵਿੱਚ ਕੋਈ ਖੱਡ ਹੁੰਦੀ ਹੈ ਖੋਦ ਕੇ ਕੋਈ ਚੀਜ਼ ਬਣਾਉਂਦੇ ਆ ਕਬਰ ਹੈ ਮਿੱਟੀ ਬਾਹਰੋਂ ਮਿੱਟੀ ਅੰਦਰ ਬਣਾਈ ਹੋਈ ਹੈ ਕਬਰ ਗੋਰ ਤਾਂ ਅੰਦਰ ਹੁੰਦੀ ਹੈ ਹਾਂ ਅਸਲ ਦੇ ਗੋਰ ਉਹਨੂੰ ਕਹਿੰਦੇ ਨੇ ਜਿਹੜੀ ਪਹਿਲਾਂ ਐ ਪਟਦੇ ਨੇ ਜ਼ਮੀਨ ਦੀ ਸਿੱਧੀ ਜਿਹੜੀ ਐ ਸਾਈਡ ਨੂੰ ਲੱਗ ਜਾਂਦੇ ਨੇ ਗੋਰ ਉਹ ਹੈ ਜਿਹੜੀ ਸਾਈਡ ਨੂੰ ਲੈ ਕੇ ਜਾਂਦੇ ਨੇ ਉਹ ਗੋਰ ਹੈ ਉੱਥੇ ਮੁਰਦੇ ਨੂੰ ਪਾਉਂਦੇ ਨੇ ਮਿੱਟੀ ਮੁਰਦੇ ਤੇ ਨਹੀਂ ਲੱਗਦੀ ਹੈ ਮੁਰਦਾ ਬਿਲਕੁਲ ਸੇਫ ਹੁੰਦਾ ਹੈ ਉਹ ਜਗ੍ਹਾ ਖਾਲੀ ਹੁੰਦੀ ਹੈ ਉਹਦਾ ਨਾਮ ਗੋਰ ਹੈ ਐਵੇਂ ਹਿਰਦਾ ਸਾਡਾ ਗੋਰ ਸਪੇਸ ਉਹਦੇ ਵਾਸਤੇ ਗੋਲ ਨਮਾਣੀ ਛੱਡ ਕਰੇ ਤੇ ਘਰਿਆ ਕਰ ਆਓ ਤੇ ਘਰਿਆ ਕਰ ਆਓ ਜੇ ਇਹ ਜੇ ਮਨ ਹੋਰ ਚ ਚਲੇ ਜਾਵੇ ਨਾ ਆਖਰ ਗੋਰ ਚ ਜਾਣ ਇਹਨੇ ਹਾਂ ਨੇ ਘਰਿਆ ਕਰ ਆਓ ਸਰ ਪਰ ਇੱਥੇ ਆਵਣਾ ਮਰਨੋਂ ਨਾ ਡਰਿਆਓ ਆਉਣਾ ਇੱਥੇ ਹੀ ਪੈਣਾ ਤੈਨੂੰ ਸਰ ਪਰ ਇਹੀ ਘਰ ਹੈ ਤੇਰਾ ਸਰ ਪਰ ਇੱਥੇ ਆਉਣਾ ਲਾਜ਼ਮੀ ਹੈ ਇਸ ਕਰਕੇ ਤੂੰ ਮਨ ਤੋਂ ਡਰਨਾ ਜਦ ਮਨ ਅੰਦਰ ਟਿਕਦਾ ਆ ਕੇ ਤਾਂ ਮਰ ਜਾਂਦਾ ਹੁੰਦਾ ਤੂੰ ਜੇ ਹੁਣੇ ਮਰਨ ਕਬੂਲ ਕਰ ਲਵੇਂ ਚੁੱਪੇ ਕਰ ਜਵੇਂ ਠੀਕ ਹੈ ਤਾਂ ਦਰਸ਼ਨ ਹੋ ਜਾਣਗੇ ਜਿੰਨਾ ਚਿਰ ਤੂੰ ਜੇ ਉਹਨਾਂ ਦਰਸ਼ਨ ਹੋਣੇ ਹੀ ਨਹੀਂ ਤੈ ਨਹੀਂ ਹੋਣ ਦੇਣੇ ਜਿੰਨਾ ਚਿਰ ਤੂੰ ਕਰਾਂ ਤਾਂ ਦਰਸ਼ਨ ਨਹੀਂ ਹੋਣ ਦੇਣੇ ਇਸ ਕਰਕੇ ਤੂੰ ਚੁੱਪ ਕਰਕੇ ਗੌਰ ਚ ਵੜ ਜਾ ਨਾ ਬਾਹਰ ਤੂੰ ਝਾਕੇ ਨਾ ਤੂੰ ਕੋਈ ਰਹਿ ਦਵੇਂ ਰਹਿ ਉਹਨਾਂ ਜਿਹੜੇ ਦਿਨਾਂ ਜਿਹਨਾਂ ਤੂੰ ਗੌਰ ਤੋਂ ਬਾਹਰ ਹੈ ਦੁਨੀਆ ਨੂੰ ਦੇਖਦਾ ਸਲਾਹ ਦੇ ਦਿੰਦਾ ਕਿ ਕੋਈ ਨਾ ਕੋਈ ਸਰ ਪਰ ਇੱਥੇ ਆਵਣਾ ਜਿਹੜੇ ਬਾਜ਼ਾਰ ਜਾਂਦੇ ਉੱਥੋਂ ਗੱਲਾਂ ਸੁਣਿਆ ਨਾ ਉਹਦੀ ਸਲਾਹ ਦੇ ਦਿੰਦਾ ਵੀ ਤਨ ਵੀ ਰੋਜ਼ ਹਾਂਜੀ ਸਰ ਪਰ ਇੱਥੇ ਆਵਣਾ ਮਰਨੋਂ ਨਾ ਡਰਿਆਓ ਮਰਨੋਂ ਨਾ ਡਰ ਇੱਥੇ ਆਉਣਾ ਹੀ ਪੈਣਾ ਹੈ ਲਾਜ਼ਮੀ ਇੱਥੇ ਆਉਣਾ ਪੈਣਾ ਹੈ ਹਾਂਜੀ